ਇਹ ਮਨ ਬੜਾ ਡਾਢ ਹੈ ਇਹਨੂੰ ਕਾਬੂ ਕਰਨਾ ਲੋਕੀ ਆਂਦੇ ਨੇ ਇਹਨੂੰ ਕਾਬੂ ਕੀ ਕਰਨਾ ਹੁੰਦਾ ਪਹਿਲਾਂ ਲੋਕੀ ਆਂਦੇ ਨੇ ਮਨ ਕਾਬੂ ਕਰਦਾ ਫਿਰ ਐਵੇਂ ਮੇਰੇ ਵਰਗੇ ਉਧਰ ਉਧਰ ਭੱਜੇ ਮਨ ਦਾ ਕਾਬੂ ਕੀ ਕਰਨਾ ਹੁੰਦਾ ਕੋਈ ਮਨ ਨੂੰ ਰਸਾ ਤੇ ਨਹੀਂ ਪਾ ਲੈਣਾ ਮਨ ਨੂੰ ਕਿਥੇ ਕੱਪੜੇ ਵਿੱਚ ਬੰਨ ਕੇ ਤੇ ਨਹੀਂ ਲੈ ਜਾਣਾ ਮਨ ਨੂੰ ਕਾਬੂ ਇਹ ਕਰਨਾ ਤੇ ਆਪਣੀਆਂ ਵਾਸ਼ਨਾ ਨੂੰ ਹਟਾ ਦੇਣਾ ਉਹਦੇ ਪਿੱਛੇ ਨਾ ਲੱਗਣਾ ਆਪਣਾ ਜਿਹੜਾ ਚੰਗਾ ਕੰਮ ਹੈ ਉਹਦਾ ਮਨ ਨੂੰ ਇਹੋ ਹੀ ਕਾਬੂ ਕਰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਇਹ ਸਾਰਿਆਂ ਵਿੱਚ ਵਿਆਪਕ ਹੈ ਗੁਰੂਆਂ ਪੀਰਾਂ ਵਿੱਚ ਵਿਆਪਦਾ ਇਹ ਨਹੀਂ ਵੀ ਗੁਰੂਆਂ ਨੂੰ ਨਹੀਂ ਵਿਆਪਦਾ ਤੇ ਸੰਤਾਂ ਨੂੰ ਵੀ ਵਿਆਪਦਾ ਬੜਿਆ ਬੜਿਆ ਸੰਤਾਂ ਗੁਰੂਆਂ ਪੀਰਾਂ ਨੂੰ ਵੀ ਇਹ ਕੰਮ ਕਰੋ ਵਿਆਪਦਾ ਪਰ ਸਿਰਫ ਮਤਲਬ ਇਹ ਨਹੀਂ ਹੁੰਦਾ ਭਈ ਜਿਸ ਤਰ੍ਹਾਂ ਕੋਲਾ ਜੀ ਤਾਉਸ਼ ਵਜਾਉਂਦੇ ਨੇ ਨਾ ਇਹਨਾਂ ਦੀ ਤਾਰ ਖਰਾਬ ਹੋ ਗਈ ਹੈ ਬਸੁਰੀ ਹੋ ਗਈ ਹੈ ਇਹਨਾਂ ਤਾਰ ਕੱਢ ਦਿੱਤੀ ਖਿੱਚ ਕੇ ਬਾਹਰ ਮਾਰੀ ਚਲੋ ਜੀ ਦੂਜੀ ਖਰਾਬ ਹੋ ਗਈ ਉਹ ਦੂਜੀ ਵੀ ਖਿੱਚ ਕੇ ਬਾਹਰ ਮਾਰ ਦਿੱਤੀ ਫਿਰ ਤੀਜੀ ਖਰਾਬ ਹੋ ਗਈ ਉਹ ਵੀ ਖਿੱਚ ਕੇ ਬਾਹਰ ਮਾਰ ਦਿੱਤੀ کنیا تارا ہو ساری چلو کنیاں راجیا پتا یا پتا ہوئے گا وہ جیوں جوں خراب ہوں جی نہارا کھچ کھچ کے باہر سٹی دیا مگر وجائے گا کی نہ دسو کہ کوئی وجنی باقی کتنے گیا تارا تو وجے گا کس طرح ਉਹਨਾਂ ਨੂੰ ਕਰੇਗਾ ਕੀ ਇਹਦਾ ਕੰਮ ਇਹ ਹੈ ਕੋਲਾਜੀ ਦਾ ਤੇ ਉਸ ਤਾਰ ਜਿਹੜੀ ਖਰਾਬ ਹੋਈ ਹੈ ਉਹਨੂੰ ਸੁਰਚ ਕਰ ਲੈ ਤੇ ਬਸ ਫਿਰ ਆਪੇ ਹੀ ਠੀਕ ਹੋ ਜਾਏਗਾ ਤਾਰ ਵੀ ਵਿੱਚ ਹੀ ਰੱਖਣੀ ਹੈ ਇੱਕ ਆਦਮੀ ਘੋੜੇ ਤੇ ਚੜਿਆ ਜਾਂਦਾ ਸੀ ਉਹਦੇ ਘੋੜੇ ਨੂੰ ਲੱਗੀ ਤਰੇ ਅੱਗੇ ਖੂਹ ਵਗਦਾ ਸੀ ਆਂਦਾ ਮੈਂ ਪਾਣੀ ਢਾ ਲਵਾਂ ਜਦੋਂ ਪਾਣੀ ਢਾਣ ਲੱਗਾ ਤੇ ਨਸਾਰ ਵਿੱਚੋਂ ਪਾਣੀ ਪਿਆ ਆਉਂਦਾ ਸੀ ਤੇ ਉਹ ਖੂਹ ਅੱਜ ਕੱਲ ਤੇ ਹੋਰ ਤਰ੍ਹਾਂ ਉਦੋਂ ਬੜਾ ਟਿਕ ਟਿਕ ਟਿਕ ਟਿਕ ਖੂਹ ਕਰਦਾ ਸੀ ਜਦੋਂ ਨਸਾਰ ਦੇ ਵਿੱਚ ਉਹ ਘੋੜਾ ਮੂੰਹ ਕਰੇ ਨਾ ਟਿਕ ਟਿਕ ਕਰੇ ਤੇ ਘੋੜਾ ਡਰ ਜਾ ਉਹ ਚੱਲਦਾ ਸੀ ਜੋ ਟਿਕ ਟਿਕ ਹੁੰਦੀ ਉਹ ਘੋੜਾ ਡਰੇ ਜਦੋਂ ਘੋੜਾ ਡਰੇ ਤੇ ਉਹ ਸਵਾਰਾਂ ਦਾ ਭਾਈ ਆਖੂ ਜਰਾ ਟਿਕ ਟਿਕ ਬੰਦ ਕਰ ਦੇ ਮੇਰਾ ਘੋੜਾ ਪਾਣੀ ਪੀ ਲੈ ਕਹਿੰਦਾ ਗੁਰਮਖਾ ਟਿਕ ਟਿਕ ਬੰਦ ਹੋਈ ਨਾ ਤੇਰੇ ਘੋੜੇ ਨੂੰ ਪਾਣੀ ਨਹੀਂ ਮਿਲਣਾ ਜਦੋਂ ਟਿਕ ਟਿਕ ਬੰਦ ਹੋ ਗਏ ਉਹ ਸਾਰਾ ਕੰਮ ਖਲੋ ਜਾਏਗਾ ਪਾਣੀ ਕਿੱਥੋਂ ਆਏਗਾ ਇਹਨੂੰ ਟਿਕ ਟਿਕ ਵਿੱਚ ਹੀ ਪਾਣੀ ਪਿਆਏਗਾ ਤਾਂ ਹੀ ਤੇਰਾ ਭਲਾ ਹੋ ਜਾਏਗਾ ਬਾਹਰ ਨਿਕਲ ਕੇ ਤੈਨੂੰ ਪਾਣੀ ਪੁਣੀ ਤਰਿਆ ਹੀ ਲੈ ਜਾ ਫੇਰ ਸੋ ਇਸ ਵਾਸਤੇ ਇਹਦੇ ਵਿੱਚ ਵਿੱਚ ਗ੍ਰਸਥ ਦੇ ਵਿੱਚ ਰਹਿਣ ਕਰਕੇ ਇਹਨਾਂ ਪੁਰਾਣੇ ਜਿਹੜੇ ਜੋਗੀ ਸਨ ਨਾ ਇਹਨਾਂ ਸਾਨੂੰ ਕਰ ਕਰਕੇ ਉਪਦੇਸ਼ ਗ੍ਰਸਥ ਛੱਡ ਦਿਓ ਬਾਹਰ ਚਲੇ ਜਾਓ ਗ੍ਰਸਥ ਪੈੜਾ ਉਹ ਐਡਾ ਲੋਕਾਂ ਨੂੰ ਗੁੰਮਰਾਹ ਕੀਤਾ ਆ ਨਾਲੇ ਗ੍ਰਸਥੀਆਂ ਕੋਲ ਖਾਂਦੇ ਨੇ ਉਹਨਾਂ ਕੋਲ ਮੱਥੇ ਟਿਕਾਉਂਦੇ ਨੇ ਉਹਨਾਂ ਦੇ ਕੱਪੜੇ ਹੰਡਾਉਂਦੇ ਨੇ ਉਹਨਾਂ ਦੇ ਮੰਜੇ ਲੈਂਦੇ ਨੇ ਉਹਨਾਂ ਦੀ ਫਿਰ ਨਿੰਦਿਆ ਕਰਦੇ ਮੈਂ ਨਾ ਜਿਹੜਾ ਇਹੋ ਜਿਹਾ ਸੰਤ ਤੁਹਾਨੂੰ ਉਪਦੇਸ਼ ਕਰਦਾ ਉਹ ਗ੍ਰਸਥੀਆਂ ਨੂੰ ਕਰਨਾ ਵੜਨ ਦਿਆ ਉਹਨਾਂ ਕੋਲ ਜਾ ਜਾ ਕੇ ਆਨੰਦ ਲੈ ਕੇ ਤੇ ਜੰਗਲ ਵਿੱਚ ਬਹਿ ਕੇ ਬਹੁ ਕਰ ਤੂੰ ਸੋਭਾ ਰਸ ਸੋ ਉਹਨਾਂ ਦੀ ਸੋ ਮੇਰਾ ਮਤਲਬ ਸਿਰ ਕਹਿਣ ਤੋਂ ਇਹਦੇ ਵਿੱਚ ਰਹਿ ਕੇ ਇਹ ਐਸਾ ਮਨ ਚੰਦਰਾ ਹੈ ਉਹ ਤੋਸ ਦੀਆਂ ਤਾਰਾਂ ਨੂੰ ਅਸਾਂ ਠੀਕ ਕਰਨਾ ਹੈ ਜਿਹੜੇ ਸਾਧੂ ਗੁਰੂ ਮਹਾਤਮਾ ਹੁੰਦੇ ਹਨ ਨਾ ਉਹ ਕਾਮ ਵਰਤਦੇ ਹਨ ਕ੍ਰੋਧ ਵਰਤਦੇ ਹਨ ਲੋਭ ਵਰਤਦੇ ਹਨ ਮੋਹ ਵਰਤਦੇ ਹਨ ਪਰ ਉਹਨੂੰ ਜਾਇਜ਼ ਤਰੀਕੇ ਨਾਲ ਵਰਤਦੇ ਹਨ ਆ ਹੁਣੀ ਵੇਖ ਲਓ ਹਾਂ ਜੇ ਤੇ ਨਹਿਰ ਵਿੱਚ ਪਾਣੀ ਜਾਂਦਾ ਨਾ ਤੇ ਜਦੋਂ ਜਾਇਜ਼ ਹੁੰਦਾ ਤੇ ਅਗੋਂ ਸੂਏ ਨਿਕਲਦੇ ਨੇ ਫਿਰ ਅਗੇ ਖੇਤਾਂ 'ਚ ਪਾ ਲਈਦਾ ਫਿਰ ਅਗੇ ਵੱਡ ਵੱਡ ਕੇ ਤੇ ਉਹਦੇ ਫਸਲ ਹੋ ਜਾਂਦਾ ਤੇ ਆਜ ਕੀ ਸਮਝੋ ਬੇਮਰਿਆਦਾ ਪਾਣੀ ਆਇਆ ਤੇ ਕਿੰਨਾ ਨੁਕਸਾਨ ਹੋ ਗਿਆ ਐਤ ਕੀ ਹੜ ਆਏ ਨੇ ਨਹਿਰਾਂ 'ਚ ਪਾਣੀ ਚੜ ਗਿਆ ਹੁਣ ਇਹ ਵੀ ਲੋਕੀ ਆਂਦੇ ਨੇ ਕਿ ਪਾਖੜਾ ਡੈਮ ਵਾਲਿਆਂ ਨੇ ਸੁਧ ਦੱਸਿਆ ਨਹੀਂ ਤੇ ਐਨਾ ਉਹਨਾਂ ਪਾਣੀ ਛੱਡ ਦਿੱਤਾ ਉਹਨਾਂ ਨੂੰ ਐਨਾ ਉਹ ਚਲੋ ਉਹਨਾਂ ਦੇ ਬਿਆਨ ਸਾਨੂੰ ਉਹਨਾਂ ਨਾਲ ਕੀ ਮੇਰਾ ਮਤਲਬ ਹੈ ਜਿਹੜਾ ਵੀ ਅਯੋਗ ਕੰਮ ਹੁੰਦਾ ਜਿਹੜਾ ਮਰਿਆਦਾ ਤੋਂ ਬਾਅਦ ਹੁੰਦਾ ਇਹ ਗੁਰੂ ਪੀਰ ਸਿਰਫ ਮਰਿਆਦਾ ਹੀ ਬੰਨਣ ਆਉਂਦੇ ਹਨ ਹੋਰ ਤੇ ਕੋਈ ਕੰਮ ਨਹੀਂ ਕੰਮ ਤੇ ਅੱਗੇ ਤੁਰਿਆ ਹੁੰਦਾ ਸਿਰਫ ਲੋਕਾਂ ਨੂੰ ਆਂਦੇ ਨੇ ਕਿ ਬੇਮਰਿਆਦਾ ਨਹੀਂ ਚੱਲਣਾ ਮਰਿਆਦਾ ਦੇ ਅਨਸਾਰ ਸੋ ਇਸ ਵਾਸਤੇ ਇਹ ਜਿਹੜਾ ਮਨ ਹੈ ਨਾ ਇਹਨੂੰ ਆਪਣੇ ਇਹੋ ਹੀ ਕਰਨਾ ਇਹਦੇ ਪਿੱਛੇ ਨਹੀਂ ਲੱਗਣਾ ਜੇ ਲੱਗਣਾ ਤੇ ਨਾਲ ਬੁੱਧੀ ਨੂੰ ਲਾ ਕੇ ਤੇ ਇਹਦਾ ਫਿਰ ਮਹਾਰਾਜ ਸਤਿਗੁਰਾਂ ਨੇ ਬਾਣੀ 'ਚ ਲਿਖਿਆ ਇਹ ਮਨ ਜਿਹੜਾ ਹੈ ਨਾ ਮਨ ਕਈ ਮਨ ਨੇ ਇੱਕ ਨਹੀਂ ਸਰੀਰ ਵੀ ਬਹੁਤੇ ਨੇ ਤੇ ਮਨ ਵੀ ਬਹੁਤੇ ਨੇ ਆਤਮਾ ਇੱਕੋ ਹੀ ਹੈ ਜਦੋਂ ਮਨ ਆਤਮਾ ਨਾਲ ਰਲ ਜਾਂਦਾ ਨਾ ਉਦੋਂ ਇਹ ਬ੍ਰਹਮ ਗਿਆਨ ਦੀ ਅਵਸਥਾ ਚਲਾ ਜਾਂਦਾ ਤੇ ਜਦੋਂ ਇਹ ਮਨ ਜਿਹੜਾ ਹੈ ਸਰੀਰ ਨਾਲ ਤੇ ਦੁਨੀਆ ਨਾਲ ਰਲ ਜਾਂਦਾ ਨਾ ਫਿਰ ਇਹਦੀ ਇਹ ਹਾਲਤ ਹੋ ਜਾਂਦੀ ਏ ਸਾਧੋ ਐਸਾ ਕੰਮ ਜਾ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਉਹ ਜਦੋਂ ਤ੍ਰਿਸ਼ਨਾ ਆ ਜਾਂਦੀ ਹੈ ਜਾਂ ਨਾਲ ਜਾਂ ਤੇ ਗਹਿੋ ਨਾ ਜਾਈ ਇਹ ਮਨ ਗਹਿੋ ਨਾ ਜਾਈ ਇਹ ਮਨ ਜਿਹੜਾ ਨਾ ਇਹਨੂੰ ਕਿਸੇ ਨੇ ਵੇਖਿਆ ਨਹੀਂ ਕੋਈ ਤੁਹਾਨੂੰ ਨਹੀਂ ਦੱਸੇਗਾ ਸਾਰੇ ਅਸੀਂ ਆਖ ਛੜਨੇ ਆ ਪ੍ਰਚਾਰ ਕਰ ਛੜਨੇ ਆ ਮੈਂ ਤੁਹਾਨੂੰ ਪ੍ਰਮਾਤਮਾ ਦੱਸਾਂਗਾ ਕਿਸ ਤਰ੍ਹਾਂ ਦਾ ਮੈਂ ਤੁਹਾਨੂੰ ਮਨ ਦੱਸਾਂਗਾ ਕਿਸ ਤਰ੍ਹਾਂ ਦਾ ਕਦੇ ਕਿਸੇ ਤੁਹਾਨੂੰ ਪ੍ਰਮਾਤਮਾ ਵਿਖਾਇਆ ਜਾਂ ਕਿਸੇ ਨੇ ਮਨ ਵਿਖਾਇਆ ਤੁਹਾਨੂੰ ਕੋਈ ਪ੍ਰਚਾਰਕ ਜਾਂ ਕੋਈ ਤੁਹਾਨੂੰ ਵਿਖਾ ਨਾ ਸਕੇਗਾ ਵੀ ਆਹ ਇਮਾਨ ਦੀ ਸ਼ਕਲ ਜਾਂ ਪ੍ਰਮਾਤਮਾ ਦੀ ਸ਼ਕਲ ਆ ਛੱਡਾਂਗੇ ਅਸੀਂ ਸਨਕਾਦਕ ਜਾਂ ਤੇ ਹੋ ਨਾ ਜਾਈ ਜਾਂ ਤੇ ਥਿਰ ਨਾ ਰਹਾਈ ਸਾਧੋ ਇਹ ਮਨ ਹੋ ਨਾ ਜਾਈ ਚੰਚਲ ਤ੍ਰਿਸ਼ਨਾ ਸੰਗ ਬਸਦਾ ਹੈ ਜਾਂ ਤੇ ਥਿਰ ਨਾ ਰਹਾਈ ਇਹ ਮਨ ਫੜਿਆ ਨਹੀਂ ਹੈ ਜਾਂਦਾ ਜਦੋਂ ਇਹਦੇ ਨਾਲ ਤ੍ਰਿਸ਼ਨਾ ਹੋ ਜਾਂਦੀ ਹੈ ਸਨਕਾਦਕ ਨਾਰਦ ਮੁਨ ਸ਼ੇਖਾ ਕਹਿੰਦੇ ਨੇ ਤਿੰਨਵੀਂ ਤਨ ਮੈਂ ਮਨ ਨਹੀਂ ਦੇਖਾ ਉਹਨਾਂ ਨੇ ਵੀ ਨਹੀਂ ਵੇਖਿਆ ਇਹ ਜਦੋਂ ਸਰੀਰ ਚਲਾ ਜਾਂਦਾ ਉਹਦਾ ਫਿਰ ਕੰਮ ਕੀ ਹੋ ਜਾਂਦਾ ਇਹਦੇ ਚੋਂ ਨਿਕਲ ਕੀ ਜਾਂਦਾ ਜਦੋਂ ਸਰੀਰ ਮਰਦਾ ਕਹਿੰਦੇ ਨੇ ਦੇਹੀ ਮਾਟੀ ਬੋਲਾ ਪਾਉਣ ਦੇਹ ਜਿਹੜੀ ਹੈ ਮਿੱਟੀ ਆ ਤੇ ਬੋਲਦੀ ਕੀ ਹੈ ਵਿੱਚ ਪਾਉਣ ਹੈ ਜਿਸ ਤਰ੍ਹਾਂ ਵਾਜਾ ਵਾਜਾ ਜੜ ਵਸਤੂ ਹੈ ਉਹਦੇ ਵਿੱਚ ਬੋਲਦਾ ਕੀ ਹੈ ਹਵਾ ਬੋਲਦੀ ਹੈ ਜਦੋਂ ਪਿੱਛੋਂ ਹਵਾ ਦਿਓ ਉਦੋਂ ਚੀਂ ਚੀਂ ਕਰੇਗਾ ਜੇ ਹਵਾ ਨਾ ਦੇਵੋ ਤਾਂ ਚੀਂ ਚੀਂ ਨਹੀਂ ਕਰਦਾ ਦੇਹੀ ਮਾਟੀ ਬੋਲੇ ਪੌਣ ਬੁਝਰੇ ਗਿਆਲੀ ਮੂਆ ਹੈ ਕੌਣ ਕੌਣ ਮਰਿਆ ਭਾਈ ਕੀ ਉਹਨੇ ਜੋ ਮਰ ਗਿਆ ਜਦੋਂ ਇਨਸਾਨ ਮਰਿਆ ਪਿਆ ਹੁੰਦਾ ਉਹਦਾ ਉਸੇ ਤਰ੍ਹਾਂ ਸਰੀਰ ਸਾਰਾ ਕੁਝ ਹੁੰਦਾ ਹੱਥ ਪੈਰ ਨੱਕ ਮੂੰਹ ਕੰਨ ਸਾਰਾ ਉਹਦੇ ਨਾਲ ਹੁੰਦਾ ਉਹਦੇ ਵਿੱਚੋਂ ਜਾਂਦਾ ਕੀ ਹੈ ਉਹਦੇ ਵਿੱਚੋਂ ਸਿਰਫ ਪ੍ਰਾਣ ਜਾਂਦਾ ਦਮ ਜਾਂਦਾ ਹੈ ਹਮ ਆਦਮੀ ਜਾਂ ਇੱਕ ਦਮੀ ਮੋਹਰ ਮੋਹਤ ਨਾ ਜਾਣਾ ਉਹਦੇ ਵਿੱਚੋਂ ਪ੍ਰਾਣ ਚਲੇ ਜਾਂਦੇ ਹਨ ਉਹ ਹੁੰਦਾ ਕਿਸ ਤਰ੍ਹਾਂ ਕਹਿੰਦੇ ਨੇ ਜਿਹੜਾ ਨਾ ਮਨ یہ سوکھم اندرے جڑے نے جدو انسان مرد ہے نا نا سوکھم اندرے جڑے من من سمجھو لین لین ہو ہو جاتے تے تے جڑا ہے ہے ہے پرانا جاتا پران جدو انسان دے شریر باہر نال ہی نکل تے جوت جا کے رل ہے تے او پھر اپنی اچھا انسار جس طرح بہت کچھ چی بابت لکھا ہے انتقال جو لکشمی سمرے ایسی چنتا میں مہجے مرے سرپ جوان وال وال اوتر ہے وی وہی اخیر کی اچھا انسار انہیں دسیا دس ہاں جی ਮਨ ਜਿਹੜਾ ਨਾ ਇਹ ਉਹਦੇ ਨਾਲ ਹੀ ਉੱਡ ਜਾਂਦਾ ਹੈ ਮਨ ਪੰਖੀ ਪਿਆ ਉੱਡ ਉੱਡ ਦਾਤ ਜਾਏ ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ ਉਹਦਾ ਅਖੀਰ ਦੇ ਵਕਤ ਦਾ ਜਦ ਇਹਦਾ ਮਤਲਬ ਸਿਰਫ ਇਹ ਹੈ ਸਿਮਰਨ ਕਰਨਾ ਇਸ ਵਾਸਤੇ ਹੈ ਕਿ ਜਿਹੜੇ ਹੁਣ ਮੁੰਡੇ ਹਾਕੀ ਖੇਡਦੇ ਨੇ ਜਾਂ ਵਾਲੀਬਾਲ ਖੇਡਦੇ ਨੇ ਤੇ ਮੈਂ ਕਦੇ ਵੀ ਨਹੀਂ ਹਾਕੀ ਖੇਡਿਆ ਤੇ ਕਦੇ ਵਾਲੀਬਾਲ ਨਹੀਂ ਖੇਡਿਆ ਤੇ ਮੈਨੂੰ ਜਾ ਕੇ ਹਾਕੀ ਵਾਲੇ ਥਾਂ ਖਿਲਾਰ ਦਿਓਗੇ ਸਮਝੀ ਮੈਂ ਗਿੱਟਾ ਤਲਵਾ ਕੇ ਜਾਂ ਹਾਰ ਹੀ ਖਾ ਕੇ ਆਉਣੀ ਹੈ تے جڑے روز کرتے ہیں نا وہاں پتا بھی بجا گی نا ایک چت جن ایک چنچ آئے وہ کال پھاس کے بیچ نہ پھر بساک سارا کچھ چڑھ دے تو تام نہیں کوئی پر کری جانا ہے بھول نہ جائے نہ چھڑ دیے کام تے پھر بھول اس طرح کری بھی جانا سو میرا مطلب صرف سرکہ یہ ਇਹ ਮਨ ਐਸੀ ਚੀਜ਼ ਹੈ ਇਹ ਬੜਾ ਚੰਚਲ ਹੈ ਇਹਨੂੰ ਫੜਨਾ ਇਹਨੂੰ ਕਾਬੂ ਕਰਨਾ ਬੜਾ ਔਖਾ ਹੈ ਅਰਬ ਘੋੜਾ ਜਿਹੜਾ ਹੁੰਦਾ ਨਾ ਉਹਦੇ ਤੇ ਚੜਨਾ ਬੜਾ ਔਖਾ ਹੁੰਦਾ ਪਰ ਸੰਧੀ ਜਿਹੜੇ ਸਿਆਣੇ ਹੁੰਦੇ ਨੇ ਨਾ ਅਸੀਂ ਆਨੇ ਆ ਸਾਰੇ ਇਹ ਬੜਾ ਔਖਾ ਕੰਮ ਹੈ ਜੀ ਆਖੀ ਜਾਣਿਆ ਸੰਜੀ ਤਾਉਸ ਜਾਣਾ ਵੀ ਬੜਾ ਔਖਾ ਜੀ ਮੈਂ ਨਹੀਂ ਵਜਾ ਸਕਦਾ ਇਹ ਹੀ ਕੋਲਾ ਜਿਹੜਾ ਨਸਦਾ ਸੀ ਇੱਥੋਂ ਇਹ ਦੋ ਮੁੰਡੇ ਆਏ ਸਨ ਇੱਕ ਸੰਤਾ ਜਹਦਾਰ ਸਾਹਿਬ ਪ੍ਰੀਤਮ ਸਰ ਦਾ ਮੁੰਡਾ ਸੀ ਤੇ ਇੱਕ ਇਹ ਸਨ ਤੇ ਕਵਤਾ ਕੁਤਾ ਪਰਦਿਆ ਤੇ ਇਹਨਾਂ ਨੇ ਸਾਧੂ ਇਹਨਾਂ ਨੂੰ ਚੁੱਕ ਚੁੱਕ ਚੁੱਕ ਚੁੱਕ ਕੇ ਇੱਥੇ ਲੈ ਆਂਦਾ ਤੇ ਉਹ ਨਸ ਗਿਆ ਉਹ ਵਿਚਾਰਾ ਪਤਾ ਨਹੀਂ ਹੁਣ ਕੀ ਕਰਦਾ ਡੰਗਰ ਮਾਉਂਦਾ ਕਿ ਕੀ ਕਰਦਾ ਮੈਨੂੰ ਨਹੀਂ ਪਤਾ ਉਹ ਕੀ ਕਰਦਾ ਇਹ ਨੇ ਵੀ ਹਿੰਮਤ ਕੀਤੀ ਆ ਇਹ ਨਸਦਾ ਸੀ ਪਰ ਹਿੰਮਤ ਕੀਤੀ ਆ ਤੇ ਇਹਨੂੰ ਹੁਣ ਮੈਨੂੰ ਤਾਂ ਉਸ ਵਜਾਣਾ ਔਖਾ ਤੇ ਇਹਨੂੰ ਤਾਂ ਉਸ ਵਜਾਉਣਾ ਸੌਖਾ ਹੈ اس طرح یہ جا سائیکل چلا وہ ڈگ پہ موٹر نہیں چلا سکتا جا چلا پر جا چلا جب جی پہلے سارے جار بڑے بڑے رگی نے اجمد علی خان بڑا واگی ہے ولائت علی خان بڑے ری نے اپنا کام کرتے ہیں ٹھیک ہے پریکٹس کی ایک کرتار سر جتے اپنا امرسن ٹوڈے والے کا پرا وہ کورسیاں پہنتا یہ ولائت والی ہے ہے ہے کرسی بن بن کے سنت جی نہیں نہیں سکتا اور اپنا اپنا کام کام ویلے کوئی کوئی تریا تریا اسے جائے بڑا تو بھی فلانا ایم کرتا جنہوں نے پناہ پناہ سال سال تپسیا کی جی وہ اگاں چاہ نہ کہنے گیا گل کی اصل کری سنتا جڑے ماوے ماوی سن پناہ سال تپسیا کی سی پھر سن ہوں اجے اقرار ہوں درشن دا ہویا نہیں اقرار ہوں میں تینوں درشن دیاں گا اے ایک دن چپ جی صاحب کا پاٹ پڑھے ترفاٹ پائی پھر میں جپ جی صاحب کا پاٹھتا ہے خر کن جانے اس طرح کا سو میرا مطلب سرکینٹو یہ سی یہ من ایک ایسی چیز ہے من کے سریر کا بڑا سبند ہے سریر تو بغیر من کچھ نہیں کر سکتا اور منت بغیر سریر کچھ نہیں کر سکتا جس طرح ڈرائیور کا گیڈی کا سبند ہے ٹرک کا ਉਦੋਂ ਉੱਥੇ ਬੈਠੇ ਹਾਂ ਤੇ ਕਿਸੇ ਨੇ ਮੇਰੇ ਤੇ ਸਵਾਲ ਕੀਤਾ ਆਪੋ ਜੀ ਕਰਨ ਫੇਰ ਆਂਦੇ ਹੁਣ ਤੂੰ ਦੱਸ ਇਹ ਸਰੀਰ ਜਿਹੜਾ ਹੈ ਮਨ ਤੇ ਸਰੀਰ ਦੋਵੇਂ ਰਲ ਕੇ ਸਮਝੋ ਪਾਪ ਕਰਦੇ ਹਨ ਤੇ ਸਰੀਰ ਇੱਥੇ ਸੜ ਜਾਂਦਾ ਉਹ ਜਿਹੜਾ ਅੰਗੁਸ਼ਟ ਮਾਤਰ جی بات می کے سزا ملتی ہے موٹر چلائی جان پچھے سواریاں بیٹھیاں مارتا موٹر کسی کندھے درخت ہو جاتا سات بندے مر جانے ادو ٹرک نٹ دے کہ ڈرائیور